ਨਾਣਾ ਰਣ ਰੂਤੋ ਨਰ ਨੇਹੀ ਕਰੈ ਨਾ ਨਿਵੇਂ ਨਾ ਹੁਣ ਸੰਚਰੈ ਧੰਨ ਜਨਮ ਤਾਹੀ ਕੋ ਗਣੈ ਮਾਰੇ ਇਕੈ ਤਜ ਜਾਏ ਘਰ ਹੁਣ ਕਰੇ ਕੀ ਫਿਰ ਜਦ ਕਦੇ ਢਿਗ ਟੁੱਟਣ ਦਾ ਹੋਇਆ ਆਜ ਵੇ ਮਾਨੋ ਦਾ ਮਰਜ ਵੇ ਮਨ ਜਵੇ ਮਨ ਜਵੇ ਆ ਮਰ ਕੋਈ ਗੱਲ ਫਿਰ ਉਹਦਾ ਕੰਮ ਕੀ ਰਹਿ ਗਿਆ ਅੱਗੇ ਫਿਰ ਦੇਹੀ ਹੈ ਇਹ ਗੱਲ ਨੂੰ ਦੇਹੀ ਕਹਿੰਦੇ ਦੇਹੀ ਜੀ ਦੇ ਅੰਦਰ ਸੁਨੇ ਪੈਦਾ ਹੋ ਗਿਆ ਸਭ ਵਾਸਤੇ ਜਿਹਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਪ੍ਰੇਮ ਦੇਹੀ ਹੈ ਨਰ ਨਹੀਂ ਨਾਣਾ ਰਣ ਤੋਂ ਨਰ ਨਹੀਂ ਕਰੈ ਨਾਣਾ ਰਣ ਤੋਂ ਅਜੋ ਲੜਾਈ ਪੂਰੀ ਨਹੀਂ ਹੋਈ ਇਹਦੀ ਜੰਗ ਜਿੱਤੀ ਨਹੀਂ ਗਈ ਹੈ ਮਰ ਅਜੋ ਮਾਰੇ ਦਾ ਸਾਥ ਦੇਣ ਨੂੰ ਬਣੇ ਮਨ ਮਨ ਸੰਦਰ ਹੋ ਮਨ ਇਕੱਠੇ ਹੋ ਕੇ ਕੰਮ ਕਰਨ ਵਾਲੇ ਦੋਹਾਂ ਦੇ ਦੋਹਾਂ ਦੇ ਇਕੱਠੇ ਹੋ ਕੇ ਕੰਮ ਕਰਨ ਵਾਲੇ ਦੋਹਾਂ ਹੱਥਾਂ ਨਾਲ ਕੰਮ ਕਰ ਜੇ ਹੁਣ ਆਪਾਂ ਨੇ ਕੋਈ ਚੀਜ਼ ਜੋੜਨੀ ਹੋਵੇ ਕਲਾਤ ਕੀ ਕਰੂਗਾ ਇੱਕ ਹੱਥ ਇਹਨੂੰ ਰੁਗੜਾ ਦਊ ਦੂਆ ਦੂਆ ਬਸ ਰੁਗੜਾ ਗੇੜਾ ਤਾਹੀ ਤਾਂ ਹੀ ਹੋਊਗਾ ਉਹ ਦੂਆ ਤਾਂ ਬੰਦਾ ਨਹੀਂ ਮੈਂ ਤੇਰਾ ਸਾਥ ਦੇਣਾ ਨਹੀਂ ਤੇ ਦੇਵਤੇ ਆ ਰਾਖੇ ਇਕੱਠੇ ਹੋਣਗੇ ਸਮੁੰਦਰ ਤਾਂ ਹੀ ਇਹ ਰੜਕਵੇਂ ਹੋਊਗਾ ਇਹ ਗੱਲ ਨਹੀਂ ਸਮਝ ਆਉਂਦੀ ਸਮੁੰਦਰ ਨਹੀਂ ਰੜਕਾਉਂਦਾ ਜਿੰਨਾ ਚਿਰ ਮਨ ਦੀ ਮੰਤਾ ਨਾਲ ਲੱਗਦਾ ਉਹ ਆਹੀ ਕਹਾਣੀ ਹੈ ਜੇ ਮਨੇ ਨਹੀਂ ਮੰਨਦਾ ਬਾਣੀ ਨੂੰ ਤੇ ਇਹਨੇ ਸਮਝ ਕਿੱਥੋਂ ਆਉਣਾ ਸ਼ੁਰੂ ਕਿੱਥੋਂ ਹੋਣੀ ਹੈ ਮਨ ਨੂੰ ਤਾਂ ਕੌੜਾ ਲੱਗਦਾ ਹੈ ਤੇ ਗੱਲ ਤਾਂ ਸ਼ੁਰੂ ਨਹੀਂ ਹੋਣੀ ਫਿਰ ਜਦੋਂ ਮਨ ਨੂੰ ਵੀ ਇਹ ਰੜਕਣਾ ਇਹਨੂੰ ਸਮਝਣਾ ਇਹ ਤੇ ਰਾਹ ਤੇ ਚੱਲਣਾ ਚੰਗਾ ਲੱਗਣ ਲੱਗਦਾ ਅਸਲ 'ਚ ਸਫ਼ਰ ਉਸੇ ਸ਼ੁਰੂ ਹੁੰਦਾ ਆਹ ਘਟ ਘਾਟੀ ਰਾਮ ਕੀ ਦਾ ਜੋ ਚੜ ਲੱਗਿਆ ਜੋ ਕੁਝ ਨਹੀਂ ਹੋਇਆ ਹੈਗਾ ਉਹ ਮਨ ਕਹਿੰਦਾ ਮੈਂ ਇਧਰ ਨੂੰ ਜਾਣਾ ਉਹ ਕਹਿੰਦਾ ਆਪਾਂ ਇਧਰ ਨੂੰ ਜਾਣਾ ਅਜੇ ਤਾਂ ਫੈਸਲਾ ਹੀ ਨਹੀਂ ਹੋਇਆ ਕਿ ਨੂੰ ਜਾਣਾ ਇੱਕ ਲੱਤ ਮਾਰਦਾ ਕੋਈ ਜਾਇ ਨਹੀਂ ਸਕਦਾ ਇੱਕ ਲੱਤ ਤਾਂ ਨਹੀਂ ਬਈ ਤੁਰਨਾ ਨਹੀਂ ਇੱਕ ਪੈਰ ਤਾਂ ਕਹਿੰਦੇ ਮੈਂ ਤੁਰਨਾ ਨਹੀਂ ਇੱਧਰ ਤੂੰ ਕਹਿੰਦਾ ਇਹਨੂੰ ਜਾਣੇ ਦੂਆ ਕਹਿੰਦਾ ਮੈਂ ਇਹਨੂੰ ਜਾਣਾ ਉੱਥੇ ਖੜੇ ਨੇ ਸਹਿਰ ਸੁਣ ਕੇ ਘਾਟ ਤੇ ਹੀ ਖੜੇ ਨੇ ਤੇ ਜਦੋਂ ਇਹ ਵੀ ਪੈਰ ਮੰਗ ਲੈਂਦਾ ਵੀ ਚੱਲੀਏ ਫੇਰ ਗਾਂ ਤੁਰਦਾ ਨਾ ਸਫਰ ਸਫਰ ਇੱਕ ਮਨ ਇੱਕ ਚਿੱਤ ਹੋਏ ਤੇ ਬਿਨੋ ਸ਼ੁਰੂ ਹੀ ਨਹੀਂ ਹੁੰਦਾ ਇੱਥੋਂ ਤਾਂ ਜੋ ਭਗਤੀ ਸ਼ੁਰੂ ਹੁੰਦੀ ਹੈ ਇਹ ਤਾਂ ਜੋ ਭਗਤੀ ਕਰਨ ਤੇ ਕਾਬਲ ਹੋਇਆ ਇੱਕ ਮਨੁੱਖ ਹੋ ਕੇ ਨਾਨਕ ਇਹ ਵਿਧੀ ਨਾਨਕ ਕਹਿੰਦਾ ਵਿਧੀ ਕੀ ਹੈ ਇਹ ਵਿਧੀ ਕੀ ਹੈ ਹਰ ਭਜੋ ਇੱਕ ਬਨ ਹੋਏ ਕਿਤੇ ਮਨ ਚਿਤ ਹੋਏ ਬਿਨਾ ਤਾਂ ਹਰ ਨਾਲ ਜੁੜੇ ਨਹੀਂ ਜਾ ਸਕਦਾ ਇੱਥੋਂ ਤਾਂ ਜੋ ਸਟਾਰਟ ਹੋਣੀ ਹੈ ਜੇ ਬੱਚੇ ਦਾ ਮਨੇ ਨਹੀਂ ਬੰਦਾ ਕਲਾਸ ਬੈਠੋ ਉਹਨੇ ਪੜਨਾ ਕੀ ਹੈ ਜੇ ਤਾਂ ਮਨੇ ਨਹੀਂ ਲੱਗਦਾ ਉਹਦਾ ਕਲਾਸ 'ਚ ਇਸ ਤੋਂ ਬਾਅਦ ਜੇ ਭਗਤੀ ਸ਼ੁਰੂ ਹੋਣੀ ਹੈ ਸਿਰਫ ਮਾਇਆ ਜੋ ਫਸਿਆ ਹੋਇਆ ਨਿਕਲਿਆ ਸਿਰਫ ਮਾਇਆ ਜੋ ਫਸਿਆ ਨਿਕਲਿਆ ਮਨ ਮਾਇਆ ਮੈਂ ਹਜ਼ਰੇ ਹੋ ਨਿਕਸਿਓ ਨਾ ਹੀ ਨਾ ਇਹ ਤਾਂ ਇੱਥੋਂ ਵੀ ਨਿਕਲਦਾ ਇਹਦੋਂ ਨਿਕਲਣ ਦੇ ਬਾਅਦ ਜੇ ਸ਼ੁਰੂ ਹੋਣੀ ਹੈ ਭਗਤੀ ਤਾਂ ਅਸਲ ਕੰਮ ਤਾਂ ਸ਼ੁਰੂ ਹੋਣਾ ਇੱਥੋਂ ਬਾਅਦ ਅਸੀਂ ਕਹਿੰਦੇ ਵੀ ਜੇ ਅਸੀਂ ਕਰ ਲਿਆ ਪਤਾ ਨਹੀਂ ਸੀ ਸਭ ਕੁਝ ਕਰ ਲਿਆ ਕੁਛ ਵੀ ਨਹੀਂ ਹੋਇਆ ਜੇ ਜਿਹੜਾ ਜਾ ਆਇਆ ਸੀ ਨਾ ਉਹਨਾਂ ਅਗੇ ਕੰਮ ਹੋਇਆ ਜਿਹੜੀ ਵਿਆਹ ਸੀ ਨਾ ਅਸੀਂ ਆ ਗਏ ਤੇ ਵਿਆਹ ਵਾਇਆ ਦੇ ਬੋਹ ਬਾਲ ਪਾੜ ਲਿਆ ਸੀ ਆਤਾ ਸੀ ਲੈ ਕੇ ਆਏ ਸੀ ਨਾ ਆਤ ਕੀ ਲੈ ਗਿਆ ਸੀ ਪਰ ਉਹ ਤੋਂ ਕਾਰ ਉਹ ਇਹ ਚੀਜ਼ਾਂ ਪੈਦਾ ਹੋ ਉਹ ਵਾਪਸ ਆਏ ਆ ਜੋ ਪਰਮ ਜੋਗਾ ਉਹ ਜਿਹੜਾ ਲੈ ਕੇ ਆਏ ਸੀ ਉਹ ਤੋਂ ਵਿਆਦ ਵਿਆਦ ਹਟਿਆ ਜੋ ਅਸੀਂ ਇੱਥੇ ਆ ਕੇ ਕਮਾਇਆ ਸੀ ਨਾ ਉਹ ਛੱਡਿਆ ਜੋ ਪਾਇਆ ਸੀ ਨਾ ਹਿਰਦੇ ਵਿੱਚ ਉਹ ਵਗੈਰਾ ਪੱਥਰ ਕੌਡੀਆਂ ਇਕੱਠੀਆਂ ਕੀਤੀਆਂ ਸੀ ਉਹ ਖਾਲੀ ਹੋਈ ਕੀਤਾ ਭਾਂਡਾ ਜੋ ਭਾਂਡਾ ਧੋਤਾ ਹੀ ਆ ਧੂਪ ਤਾਂ ਆਪ ਦੇਣੀ ਹੈ ਉਹਨੂੰ ਉਹਦੇ 'ਚ ਕੁਝ ਪਾਉਣ ਵਾਸਤੇ ਅਜੇ ਕੁਝ ਨਹੀਂ ਹੋਇਆ ਹੈ ਇਹ ਤਾਂ ਥੋੜਾ ਜਿਹਾ ਮੋਹ ਛੱਡੇ ਤੇ ਥੋੜਾ ਜਿਹਾ ਲੋਭ ਛੱਡੇ ਤੇ ਕਹਿੰਦਾ ਮੈਂ ਭਗਤ ਹੋ ਗਿਆ ਕੁਛ ਨਹੀਂ ਹੋਇਆ ਜੇ ਜੇ ਸਾਰੀ ਮਾਇਆ ਤਿਆਗ ਦੇਵੇ ਤਾਂ ਵੀ ਕੁਛ ਨਹੀਂ ਹੋਇਆ ਕਬੀਰ ਕਹਿੰਦਾ ਕਹਿੰਦਾ ਮਾਇਆ ਤੇ ਜੀ ਤੋਂ ਕਿਆ ਪਿਆ ਜੋ ਮਾਣ ਤੇ ਜਾ ਨਾ ਜਾਏ ਮਾਇਆ ਦਾ ਇੱਥੇ ਮਾਣ ਹੋ ਗਿਆ ਮੈਂ ਭਗਤ ਹੋ ਗਿਆ ਹੋਰ ਜਾ ਪਖੜਾ ਗੱਲ ਇੱਕ ਰੋਗ ਛੱਡਦਾ ਦੋ ਰੋਗ ਪੈਦਾ ਹੋ ਜਾਂਦੇ ਨੇ ਜੇ ਇੱਕ ਰੋ ਘਟਦਾ ਨਾ ਉਹਦੀ એનર્ਜੀ ਦੂਏ ਚਲੀ ਜਾਂਦੀ ਹੈ ਦੂਆ ਤਕੜਾ ਹੋ ਜਾਂਦਾ ਇੱਕ ਔਗਣ ਜੁੜਦਾ ਦੂਆ ਤਕੜਾ ਹੋ ਜਾਂਦਾ ਹੈ ਕਹਿੰਦਾ ਮਾਇਆ ਤੇ ਜੀ ਤਾਂ ਕਿਆ ਪਿਆ ਜੋ ਮਰਦਾ ਜਾਂਦਾ ਜਾਏ ਮਾਨ ਨੇ ਕੀ ਕਰਦਾ ਮਾਨ ਮੁਨੀ ਮੁਨੀ ਵਰਗਲੇ ਦੇਖੋ ਜਿਹਨਾਂ ਰਿਸ਼ੀਆਂ ਮੁਨੀਆਂ ਦੀ ਤੁਸੀਂ ਕਰਦੇ ਹੋ ਨਾ ਇੱਜ਼ਤ ਸਾਰਾ ਸੰਸਾਰ ਉਹਨਾਂ ਦੇ ਅਟੈਕ ਕਰ ਰਿਹਾ ਹੋ ਉਹ ਮੁਨੀ ਔਰ ਮੁਨੀਆਂ ਦੇ ਗੁਰੂ ਗਾਲ ਤੇ ਮਾਨਨੇ ਤਾਂ ਹੈ ਮਾਨ ਮੁਨੀ ਮੁਨੀ ਬਕਰ ਬੜੇ ਮਾਨ ਸਭੇ ਕੋ ਖਾਏ ਬੁਗਾਰੀ ਰਵੀ ਛੇੜ ਲਈ ਇਹ ਤੋਂ ਤਾਂ ਉਹੀ ਜਗ੍ਹਾ ਸੀ ਜਿੰਨਾ ਜ਼ਿਆਦਾ ਉੱਚਾ ਚੜਦਾ ਨਾ ਜੇ ਦੇਵੋਗੇ ਸਾਡ ਉਹਦੀ ਜ਼ਿਆਦਾ ਲੱਗਦੀ ਹੈ ਜਦੋਂ 7ਵੀਂ 8ਵੀਂ ਮੰਜ਼ਲ ਤੋਂ ਛਾਲ ਮਾਰੂਗਾ ਹੱਡੀ ਬਸਲੀ ਫਿਰ ਇੱਕ ਹੋਣੀ ਹੋਈ ਉਹਦੀ ਤੇ 2-4 ਫੁੱਟ ਤੋਂ ਗਿਰ ਜੂਗਾ ਜਦ ਬਚ ਵੀ ਜਾਊ ਸੱਟ ਬੋੜੀ ਬੋਟੀ ਲੱਗ ਜੂ ਉਹ ਤਾਂ ਖੈਰ ਉਹਦਾ ਪਾਣੇ ਸਾਈਕਲ ਤੋਂ ਡੇਕ ਵੀ ਵੀ ਵਰ ਸਕਦਾ ਉਹਨੂੰ ਮਾਰਨਾ ਹੀ ਹੈ ਇਸ ਕਰਕੇ ਕੁਛ ਨਹੀਂ ਹੋਇਆ ਜੇ ਨਾਣਾ ਨਾਲ ਰੁੱਤੋ ਅਜੋ ਲੜਾਈ ਸ਼ੁਰੂ ਹੋਈ ਹੈ ਹੁਣ ਅਸਲੀ ਜੰਗ ਤਾਂ ਹੁਣ ਸ਼ੁਰੂ ਹੋਈ ਹੈ ਮਨ ਨਹੀਂ ਕਰੈ ਆਇਓ ਤਾਂ ਭੱਜ ਕੇ ਚੱਲਦਾ ਛੁੱਟ ਤੋਂ ਸਾਈਡ ਤੇ ਦੁਸ਼ਮਣ ਤੇ ਮਾਇਆ ਤੋਂ ਅੱਡਬਾੜ ਕਰ ਲਈ ਆਪਣੀ ਉਹਨਾਂ ਦੇ ਮਹੱਲੇ ਨਹੀਂ ਜਾਂਦਾ ਦੁਸ਼ਮਣਾਂ ਦੇ ਪਤਾ ਲੱਗ ਗਿਆ ਨਾ ਵੀ ਆ ਭਾਈ ਸੰਗਤ ਛੱਡ ਦੇ ਇਧਰਲੇ ਪਾਸੇ ਇਹ ਜਿਹੜੇ ਇਧਰਲੇ ਪਾਸੇ ਵਾਲੇ ਨੂੰ ਦੀ ਸੰਗਤ ਤੇ ਖੜੇ ਹੋ ਜਾ ਸੰਗਤ ਹੀ ਛੱਡੀ ਆ ਜੇ ਬਕਾਰਾਂ ਦੀ ਸੰਗਤ ਹੀ ਛੱਡੀ ਆ ਖਤਰਾ ਬਣਿਆ ਹੋਇਆ ਹੈ ਜਿਤਨੀ ਪ੍ਰਾਪਤ ਕੀਤੀ ਵਿਕਾਰਾਂ ਦੇ ਤਿਆਗੇ ਨੇ ਤਿਆਗ ਦੇਣਾ ਹੋਰ ਗੱਲ ਹੈ ਜੇ ਰਹਿਣਾ ਹੋਰ ਗੱਲ ਹੈ ਉਹਨਾਂ ਦਾ ਹੌਸਲਾ ਹੀ ਨਾ ਪਵੇ ਉਧਰ ਹਮਲਾ ਕਰਨ ਤੋਂ ਉਹ ਹੋਰ ਗੱਲ ਹੈ ਪਰਮ ਹੈਗਾ ਨਾ ਜੋ ਉਧਰ ਜਦ ਉਹਨਾਂ ਦਾ ਜਿੱਥੋਂ ਉਹਨਾਂ ਦੀ ਉਤਪਤੀ ਉਹ ਉਧਰ ਬੈਠਾ ਹੈ ਉਹਨਾਂ ਦਾ ਬੰਦਾ ਬੈਠਾ ਹੈ ਤੇ ਉਹ ਆਪਣੇ ਦੌਜ ਨੇ ਰਣ ਰੂਤੋ ਹੁਣ ਜੰਗ ਸ਼ੁਰੂ ਹੋਣੀ ਹੈ ਜੰਗ ਹੋਣੀ ਹੈ ਭਰਮ ਦੇ ਖਿਲਾਫ ਆਲ ਭਰਮ ਉਹ ਭਰਮ ਦੇ ਖਿਲਾਫ ਕਾਦੀ ਜੰਗ ਹੈ ਭਰਮ ਦੇ ਖਿਲਾਫ ਨਾਮ ਦੀ ਹੈ ਨਾਮ ਪ੍ਰਗਟ ਹੋਊ ਤਾਂ ਪਰਮ ਜਾਊ ਰਣ ਰੂਤੋ ਨਰ ਦੇਹੀ ਕਰੈ ਇਹ ਜੰਗ ਦੇਹੀ ਨਰ ਤੇ ਵਿਰੋਧੀ ਕੋਈ ਕਰਦਾ ਜਿਹਦਾ ਦੁਨੀਆ 'ਚ ਕੋਈ ਬੈਰੀ ਬਗਾਨ ਉਹ ਇਹ ਕੰਮ ਨਹੀਂ ਕਰ ਸਕਦਾ ਸਭ ਲੱਗੀ ਗੱਲ ਦੀ ਇਹ ਜੰਗ ਉਹ ਆਦਮੀ ਲੜ ਸਕਦਾ ਹੈ ਜਿਹਦਾ ਸੰਸਾਰ 'ਚ ਕੋਈ ਬੈਰੀ ਬਗਾਨ ਨਹੀਂ ਹੈ ਜਿੱਦਾਂ ਜੇ ਸੰਸਾਰ 'ਚ ਬੈਰੀ ਬਗਾਨੇ ਨੇ ਉਹਨਾਂ ਤੇ ਜੰਗ ਨਹੀਂ ਲੜੀ ਜਾਣੀ ਕਿਉਂਕਿ ਸੰਸਾਰ ਦੇ ਬੈਰੀਆਂ ਵੱਲ ਧਿਆਨ ਰੋ ਜਿੱਦਾਂ ਜੇ ਸੰਸਾਰ 'ਚ ਆਪਣਾ ਪ੍ਰਾਣ ਧਿਆਨ ਬਾਹਰ ਜਾਊਗਾ ਇਹ ਪੂਰੇ ਧਿਆਨ ਨਾਲ ਹੈ ਜਦੋਂ ਜਿੰਨਾ ਚਿਰ ਬਾਹਰਲਾ ਨਫਾ ਨੂੰ ਸਤਾਉਂਦਾ ਤੁਹਾਨੂੰ ਉਹਨਾਂ ਜਰ ਜਲਦੀ ਲੜੋਣ ਜਿੰਨਾ ਜਰ ਸੰਸਾਰ ਦੀ ਇੱਜ਼ਤ ਔਰ ਬੇਇੱਜ਼ਤੀ ਸਤਾਉਂਦੀ ਹੈ ਇਹ ਜੰਗ ਨਹੀਂ ਲੜੋਣੀ ਸੰਸਾਰ ਕੀ ਕਹਿੰਦਾ ਤੁਹਾਨੂੰ ਕੀ ਨਹੀਂ ਕਹਿੰਦਾ ਠੀਕ ਹੈ ਜਾ ਸਭ ਜਸ ਹਾਨੀ ਲਾਭ ਜੰਮਣ ਬਣ ਛੇ ਚੀਜ਼ਾਂ ਦਾ ਲਾਪਰਵਾਹੀ ਕਰੇ ਤੇ ਬੇਪਰਵਾਹੀ ਕਰੇ ਤੇ ਹੀ ਇਹ ਜੰਗ ਲੜੂ ਵਰਨਾ ਜੰਗ ਨਹੀਂ ਲੜੂ ਜੇ ਕਿਸੇ ਨੇ ਆ ਕੇ ਕਿਹਾ ਫਲਾਣਾ ਦਾ ਤੈਨੂੰ ਐ ਕਹਿੰਦਾ ਕਹਿੰਦਾ ਕੋਈ ਨਹੀਂ ਕਬੜਾ ਤਾਂ ਕੋਈ ਜਾਣਦਾ ਉਹਦੇ ਕਹੇ ਕਿ ਆਪਣਾ ਕੋਈ ਵਿਗੜਦਾ ਕਿਸੇ ਦੇ ਵੀ ਕਹੇ ਤੇ ਕੁਝ ਵਿਗੜਦਾ ਹੁੰਦਾ ਕਿਤੇ ਉਹਨੂੰ ਭਲੇਖਾ ਕਰੀ ਜਾਂਦੇ ਕਰਨ ਵਾਲਾ ਦਾ ਕਰਤਾਰ ਹੈ ਭਾਈ ਚੱਲ ਗੱਲ ਖਤਮ ਹੋਈ ਰਹਿ ਵੀ ਗੱਲ ਸੱਚੀ ਆਪਣੇ ਮਨ ਸਮਝਾਉਣਾ ਉਹਦਾ ਤਾਂ ਸਮਝਾ ਸਕਦੇ ਨਹੀਂ ਤੁਸੀਂ ਉਹ ਆਪਣਾ ਆਪ ਸਮਝਾਵੇ ਹੁਣ ਤੁਸੀਂ ਆਪਣਾ ਮਨ ਸਮਝਾਉਣਾ ਤੁਹਾਨੂੰ ਤਾਂ ਪਤਾ ਵੀ ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ ਜੇ ਤਾਂ ਇਸ ਗੱਲ ਤੇ ਵਿਸ਼ਵਾਸ ਹੈ ਫਿਰ ਤਾਂ ਕੁਝ ਵਿਗਾੜ ਨਹੀਂ ਸਕਦਾ ਜੇ ਤੋ ਥੜਕਿਆ ਹੋਇਆ ਵਿਸ਼ਵਾਸ ਹੈ ਫਿਰ ਮਨ ਵਿਚਲਿਤ ਹੋ ਜਾਊਗਾ ਫਿਰ ਆਪ ਬਗਾੜਨ ਦੀ ਕੋਸ਼ਿਸ਼ ਕਰੂਗਾ ਤੇ ਫਿਰ ਲੜਾਈ ਤਾਂ ਦੂਏ ਪਾਸੇ ਜਾ ਰਹੀ ਆ ਲੜਾਈ ਕਿਵੇਂ ਲੜੂਗਾ ਇੱਕ ਪਾਸੇ ਲੜੂ ਲੜਾਈ ਦੋ ਪਾਸੇ ਨਾਲ ਲੜਦੀ ਪੂਰੀ ਸ਼ਕਤੀ ਦੇ ਬਿਨਾਂ ਲੜਾਈ ਨਹੀਂ ਲੜਦੀ ਜੇ ਕਦੇ ਵੀ ਮਨ ਗੈਰ ਹਾਜ਼ਰ ਹੋ ਗਿਆ ਇਧਰੋਂ ਤਾਂ ਇਧਰਲਾ ਪਾਸਾ ਰਹਿ ਜੂਗਾ ਲੜੂ ਦਰ ਦੇਹੀ ਕਰਾ ਇਹ ਜਿਹੜੀ ਜੰਗ ਹੈ ਦੇਹੀ ਲੜਤੇ ਬਿਨਾਂ ਸਨੇਹ ਦੇ ਬਿਨਾਂ ਸਨੇਹ ਕਾ ਹੁੰਦਾ ਪਿੱਛੇ ਆਇਆ ਸੀ ਜਿੰਨਾ ਜਰ ਅੰਦਰ ਸੰਦੇਹ ਹੈ ਸ਼ੰਕਾ ਹੈ ਉਹਨਾਂ ਚ ਸਨੇਹ ਨਹੀਂ ਹੋ ਸਕਦਾ ਨਿਰਵਾਰੋ ਸੰਦੇਹ ਸੰਦੇਹ ਕੀ ਹੈ ਵੀ ਮੇਰਾ ਕੁਝ ਵਿਗਾੜ ਦੂ ਸੰਦੇਹ ਹੋ ਗਿਆ ਤਾਂ ਹੀ ਗੁੱਸਾ ਹੋ ਦੂ ਸ਼ੰਕਾ ਜਿੰਨਾ ਜਰ ਕੋਈ ਸ਼ੰਕਾ ਹੈ ਕਿਸੇ ਕਿਸਮ ਦੀ ਇਹ ਕਬਰੀ ਹੋਣਾ ਜਿੱਦਾਂ ਨੇ ਭਰੋਸਾ ਹੋ ਗਿਆ ਵੀ ਮੇਰਾ ਕੁਝ ਕੋਈ ਨਹੀਂ ਵਿਗਾੜ ਸਕਦਾ ਇਹ ਤਾਂ ਹੁਕਮ ਨਾਲ ਹੋ ਰਿਹਾ ਸਾਰੀ ਗੱਲ ਫੇਰ ਬੇਫਿਕਰ ਹੋ ਕੇ ਜੰਗ ਲੜਦੀ ਹੈ ਬੇਫਿਕਰੀ ਬਿਨਾ ਜੰਗ ਨਹੀਂ ਲੜੋਣੀ ਦੁਚਿੱਤੀ ਦੇ ਵਿੱਚ ਜੰਗ ਨਹੀਂ ਲੜੋਣੀ ਦੁਚਿੱਤੇ ਕੀ ਦੁਈ ਥੂਨ ਗਰਾਂਦੀ ਗਿਰਾ ਦਿਓ ਵੀ ਜੋ ਹੋਣਾ ਹੁਕਮ ਨਾਲ ਹੋਣਾ ਜੇ ਇਹਦੇ ਹੱਥੋਂ ਨੁਕਸਾਨ ਹੋਣਾ ਰੁਕਦਾ ਕਹੇ ਨਹੀਂ ਉਹ ਕਰਨ ਵਾਲਾ ਕਰਦਾ ਇਹਨੂੰ ਤਾਂ ਮੂਰੇ ਕਰ ਰਿਹਾ ਇਨਸਾਨ ਇਤੋਂ ਦਾ ਕਰਾ ਰਿਹਾ ਇਤੋਂ ਦਾ ਕਰਾ ਰਿਹਾ ਕਾਰ ਦੇ ਮੂਰੇ ਆ ਕੇ ਕੋਈ ਨੁਕਸਾਨ ਹੋ ਗਿਆ ਕੋਈ ਦਾ ਐਕਸੀਡੈਂਟ ਹੋ ਗਿਆ ਸੱਟ ਲੱਗ ਗਈ ਜਾਂ ਮਰ ਗਿਆ ਉਹ ਕਾਰ ਵਾਲੇ ਦੇ ਬਾਰੇ ਹੈ ਉਹ ਤਾਂ ਉਪਰੋਈ ਸੀਗਾ ਉਹ ਤਾਂ ਜਿਹੜਾ ਕਰਨ ਵਾਲੇ ਨੇ ਕਰਨਾ ਸੀ ਉਹਨੇ ਕੀ ਤੋਂ ਕਰਾਤਾ ਕਿਵੇਂ ਕਰਾਤਾ ਇਹ ਭਰਮ ਜਿਹੜਾ ਹੈਗਾ ਜਿੱਦਾਂ ਚਿਰ ਬੜਿਆ ਹੋਇਆ ਇਹਨੇ ਕਰ ਦਿੱਤਾ ਉਹਦਾ ਜਿਹੜੀ ਜਗਦੀ ਨਾ ਰਣ ਰੂਤੋ ਹੁਣ ਅਸਲ ਦੇ ਵਿੱਚ ਰਣ ਹੈ ਇਹ ਕਿ ਹੈ ਜਦ ਗਗਨ ਦਬਾਬਾ ਬਾਜਿਆ ਪਰਿਆ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦੋ ਜੂਝਣ ਦਾ ਤਾਂ ਹੁਣ ਵਜਾ ਹੁਣ ਜਦ ਸੰਸਾਰ ਦੀ ਲੜਾਈ ਮੁੱਕ ਗਈ ਫੇਰ ਇਹ ਲੜਾਈ ਸ਼ੁਰੂ ਹੋਣੀ ਜਿਨ੍ਹਾਂ ਜੇ ਸੰਸਾਰ 'ਚ ਲੜਾਈ ਹੈ ਉਹਨਾਂ ਜਿਹੜੇ ਲੜਾਈ ਦਾ ਮਜ਼ਾ ਨਹੀਂ ਆਉਂਦਾ ਨਾ ਨਹੀਂ ਕਰੈ ਨਾ ਨਿਵੇਂ ਨਾ ਫਣ ਸੰਚਰੈ ਨਾ ਨਿਵੇਂ ਕਿਸੇ ਵੀ ਕਾਲ ਦਬੇ ਨੁਕਸਾਨ ਤੋਂ ਕਿਸੇ ਵੀ ਕਹਾਣੀ ਨੂੰ ਸੁਣ ਕੇ ਪਰਮੇਸ਼ਰ ਤੋਂ ਬਿਨਾ ਕਿਸੇ ਦੇ ਅਗਰ ਹੋ ਹੋਵੇ ਕੋਈ ਸੰਸਾਰ ਦੇ ਵਿੱਚ ਕਿੱਡੇ ਤੋਂ ਕਿੱਡਾ ਵੱਡਾ ਖਤਰਾ ਆ ਜਵੇ ਦੀਵਾ ਹੀ ਕਰਦੇ ਸੀ ਨਾ ਸਾਹਿਬ ਜਾਦੇ ਰੂ ਦੀਵਾ ਹੀ ਕਰਦੇ ਸੀ ਤਾਂ ਸੁਪਾਸ਼ਾ ਨੂੰ ਬੁਲਾਉਂਦੇ ਸੀ ਉਹ ਕੀ ਕਹਿੰਦੇ ਨੇ ਕਹਿੰਦੇ ਸੂਲ ਸਰਾਹੀ ਖੰਜਰ ਪਿਆਲਾ ਪੱਟ ਖੇੜੇ ਦਾ ਖੇੜੇ ਮੈਨੂੰ ਦਿੰਦੇ ਸੀ ਖੁਸ਼ੀਆਂ ਖੇੜੇ ਇਹ ਤੇ ਰਹਿ ਇਸ ਕਰ ਪਰ ਮੈਂ ਆਪਣੇ ਆਪ ਨੂੰ ਪੱਠੀ ਚ ਸਮਝਦਾ ਸੀ ਉਹ ਰਹਿਣ ਉਹਨਾਂ ਦੀ ਈਰ ਬਣ ਕੇ ਈਰ ਬਣ ਕੇ ਸੂਲ ਸਰਾਈ ਖੱਜਰ ਪਿਆਲਾ ਬਿੰਦ ਕਸਾਈਆਂ ਦਾ ਸਿਰ ਜੇ ਕਸਾਈਆਂ ਦਾ ਬਿੰਦ ਸਹਿ ਜਾਂਦਾ ਵੇ ਬਿੰਦ ਕੀ ਸੀ ਬਿੰਦ ਸੀ ਵੀ ਬੋਰਡ ਪਾ ਲੋ ਸਿੱਧੇ ਰਸਤੇ ਚੋਂ ਥੋੜਾ ਜਿਹਾ ਐ ਬਦਲ ਲੋ ਰਾ ਥੋੜੀ ਜੀ ਗੱਲ ਹੈ ਜੀ ਕਹਿਣ ਲੱਗ ਜਾਓ ਰਲੀ ਬਿੜੀ ਜੀ ਵੀ ਸਾਰੇ ਧਰਮ ਕੋਈ ਨੇ ਥੋੜ ਪਾ ਲੋ ਕਸਾਈਆਂ ਦਾ ਬਿੰਦ ਕਸਾਈ ਕਿਉਂ ਨੇ ਉਹ ਕਸਾਈ ਦੁਨੀਆ ਨੂੰ ਮਾਰਦੇ ਨੇ ਸਾਰੀ ਨੂੰ ਡੇਰਾ ਪਾ ਕੇ ਦੁਨੀਆ ਦਾ ਜੀਵਨ ਬਰਬਾਦ ਕਰਨ ਵਾਲਿਆਂ ਖਾਤਰ ਕਸਾਈ ਕਿਹਾ ਹੈ ਉੱਥੇ ਕੀ ਕਿਹਾ ਇਹਨਾਂ ਬਾਜਾਂ ਤੇ ਸਿੱਖਦਾਰਾਂ ਤੇ ਨਾ ਪੜਿਆ ਨੋ ਫਾਹੀ ਲੱਗੀ ਜਾਤ ਜਦ ਕਾਲੇ ਵਾਸਤੇ ਬਸੋਦ ਨੇ ਜਿਹੜੇ ਫਾਜਾ ਦੇ ਨੂੰ ਕਸਾਈ ਕੋਲੇ ਜਾਂਦੇ ਨੇ ਸਾਰੇ ਜਿਹੜੇ ਫਾਜਾ ਦੇ ਨੇ ਜਾਲ ਚੋਂ ਕਿੱਥੇ ਜਾਂਦੇ ਨੇ ਕਸਾਈ ਕੋਲੇ ਜਾਂਦੇ ਨੇ ਕਸਾਈ ਕਿਉਂ ਕਿ ਅਸਲ ਕਸਾਈ ਫਸਾਉਣ ਵਾਲੇ ਨੇ ਉਹ ਕਸਾਈ ਦਾ ਹੁਕਮ ਦਾ ਵੱਧਾ ਵਿਚਾਰਾ ਅਸਲੀ ਸਦਨਾ ਕਸਾਈ ਦਾ ਭਗਤ ਹੈ ਉਹ ਤਾਂ ਉਹਦਾ ਉਹਦੀ ਡਿਊਟੀ ਕਰਦਾ ਉਹਦਾ ਜਿਉ ਤੂੰ ਚਲਾਏ ਤੇ ਮੈਂ ਚਲਾ ਸੋ ਵੀ ਕਹਿ ਕੇ ਕਰਦਾ ਕਸਾਈ ਉਹਨੇ ਨੇ ਫਸਾ ਕੇ ਲੈ ਕੇ ਜਾਂਦੇ ਨੇ ਬਿੱਗ ਕਸਾਈਆਂ ਦਾ ਸਹਿਲ ਉਹ ਬਿੱਗ ਦੇ ਅਰਥ ਉਹਨਾਂ ਨੇ ਕਰਤੇ ਵੀ ਉਹ ਬਿੱਡਾ ਹੁੰਦਾ ਕਸਾਈਆਂ ਦਾ ਉਹਨਾਂ ਨੂੰ ਉਹੀ ਨਹੀਂ ਤਾਂ ਬਿੱਗਾ ਜੇ ਭਲਾ ਸਿੱਧਾ ਹੋਵੇ ਫਿਰ ਫਿਰ ਸੌਖਾ ਸਰ ਜੇ ਸ਼ੁਰਾ ਸਿੱਧਾ ਹੋਵੇ ਫਿਰ ਸਗਾਲਾ ਨਾ ਨਿਵੇਂ ਨਾ ਹੁਣ ਸੰਚਰ ਨਾ ਨਿਵੇਂ ਕੋਈ ਵੀ ਖਤਰਾ ਆ ਜਵੇ ਝੁਕਣ ਦਾ ਮਤਲਬ ਨਹੀਂ ਅਸਲ ਸੱਚ ਦਾ ਝੁਕ ਜਾਣਾ ਅਪਰਾਧ ਸੱਚ ਜਦ ਪ੍ਰਗਟ ਹੁੰਦਾ ਉਹ ਜਦ ਪ੍ਰਗਟ ਹੁੰਦਾ ਜਦ ਉਹਨੂੰ ਪਤਾ ਲੱਗ ਜੇ ਵੀ ਇਹ ਝੂਠ ਹੈ ਪ੍ਰਗਟ ਹੀ ਹੁੰਦਾ ਨਿਰਭਉ ਪ੍ਰਗਟ ਕਿਵੇਂ ਹੋ ਜੂਗਾ ਜਦ ਉਹ ਸਾਰੇ ਟੈਸਟਾਂ ਜੀ ਪਾਸ ਕਰ ਲੈਂਦਾ ਪ੍ਰਗਟ ਤਾਂ ਹੁੰਦਾ ਨਹੀਂ ਹੁੰਦਾ ਹੀ ਪਹਿਲਾਂ ਪ੍ਰਗਟ ਹੁੰਦਾ ਹੀ ਨਹੀਂ ਉਹ ਇਸ ਕਰਕੇ ਕੋਈ ਭਗਤ ਅਜੇ ਫੇਲ ਹੋਇਆ ਹੀ ਨਹੀਂ ਜਿਹੜਾ ਫੇਲ ਹੋਇਆ ਉੱਥੇ ਪ੍ਰਗਟ ਨਹੀਂ ਹੋਇਆ ਬੁੱਲਾ ਫਿਰ ਦਾਣਾ ਨਹੀਂ ਪਿਆ ਗੁੱਲਾ ਹੀ ਰਹਿ ਗਿਆ ਬੁੱਲਾ ਗੁੱਲਾ ਤਾਂ ਰਹਿ ਗਿਆ ਦਾਣਾ ਤਾਂ ਨਹੀਂ ਪਿਆ ਨਾਜ ਨਾਜ ਨਹੀਂ ਪਿਆ ਨਾਜ ਤੇ ਬਿਨਾ ਗਾਹ ਕੀ ਕਣ ਤੇ ਬਿਨਾ ਗਾਹ ਕੀ ਭਾਈ ਜੇ ਦਾਣਾ ਹੀ ਨਾ ਬਵੇ ਕਣਕ ਨੂੰ ਗਾਹ ਕੋਲ ਇਹ ਤਾਂ ਕਣਕ ਤਾਂ ਨੇ ਨਾ ਬਈ ਇਹ ਤੇ ਦਾਣੇ ਬਾਹਰ ਕੱਢਦੇ ਲੈਣੇ ਤੇ ਕੁੜਦੇ ਤਾਂ ਕੀ ਨੂੰ ਛੱਲੀਆਂ ਨੂੰ ਨੇ ਬੋਲੇ ਨੂੰ ਕੋੜ ਕੋੜਦਾ ਸਾਫ ਤੇ ਹੀ ਲਾ ਦਿੰਦਾ ਫਿਰ ਉਹ ਕਹਿੰਦਾ ਨਾ ਜੇ ਆਖਾਂ ਇਸੇ ਸਰਾਰ ਥਾਈ ਤਾਂ ਬਾਹਰ ਬੋਲੇ ਯਾਰ ਸਹੀ ਕਹਿੰਦਾ ਜੇ ਮੈਂ ਸੱਚ ਦੱਸਦਾ ਦੁਨੀਆ ਨੂੰ ਮੈਨੂੰ ਮਾਰ ਦੇਣਗੇ ਉਹ ਡਰਦਾ ਤਾਂ ਪਹਿਲਾਂ ਹੀ ਗਿਆ ਡਰ ਗਿਆ ਸੋ ਮਰ ਗਿਆ ਜਿਹੜਾ ਕਹਿੰਦਾ ਡਰ ਗਿਆ ਸੋ ਮਰ ਗਿਆ ਪਰ ਤਾਂ ਜਦ ਹੀ ਗਿਆ ਜਾਂ ਡਰ ਗਿਆ ਜਿਹੜਾ ਡਰਿਆ ਨਹੀਂ ਉਹ ਭਰਿਆ ਵੀ ਨਹੀਂ ਹੈ ਸੱਚ ਜੀਵਨ ਹੋ ਜਾਂਦਾ ਹੋ ਬੋਲਦਾ ਉਹ ਵੀ ਠੀਕ ਹੈ ਪਰ ਉਹਨੂੰ ਸਮਝ ਨਹੀਂ ਹੈ ਜਿਹੜਾ ਜਰਦਾ ਨਹੀਂ ਉਹ ਹਮੇਸ਼ਾ ਸਜੀਵਨ ਹਾਂ ਸਜੀਵਨ ਨੌਣ ਕਹੇ ਸਤਗੁਰ ਬੋਇਓ ਕਿਤੋਂ ਵਰਦਾ ਨਹੀਂ ਵਰਦਾ ਤਾਂ ਅਸਲ 'ਚ ਮਰਨ ਦਾ ਨੂੰ ਡਰੇ ਆ ਵਰਦਾ ਤਾਂ ਕੋਈ ਵੀ ਨਹੀਂ ਮਰਨ ਦਾ ਤਾਂ ਡਰੇ ਹੈ ਮਰਦਾ ਤਾਂ ਕੋਈ ਵੀ ਨਹੀਂ ਉਹਨੂੰ ਭਰਮ ਹੈ ਮਰਨ ਤੋਂ ਭਰਮ ਕਰਕੇ ਡਰ ਹੈ ਮੇਰਾ ਭਰਮ ਗਿਓ ਹੋ ਹੋ ਹਾਂਜੀ ਨਾ ਨਿਵੇਂ ਨਾ ਹੁਣ ਸੰਚਰ ਹੈ ਨਾ ਦਾ ਨਿਵਾ ਹੋਵੇ ਨਾ ਜੇ ਦੀਵਾ ਹੁੰਦਾ ਨਾ ਇਹਦੇ ਖਿਲਾਫ ਜਿਹੜਾ ਡਰ ਜਾਂਦਾ ਨਾ ਜੰਗ ਚ ਦੁਸ਼ਮਣ ਸੁਭਾ ਤਕੜਾ ਹੋ ਕੇ ਇਕੱਠਾ ਹੋ ਜਾਂਦਾ ਦੇਖ ਲਓ ਜਿਹੜਾ ਪੈਸਾ ਜੀ ਜੇ ਜੰਗ ਜਾਵੇ ਤਾਂ ਹਾਵੀ ਹੋ ਕੇ ਰਹੇ ਫਿਰ ਤੇ ਜਾਵੇ ਹੀ ਨਾ ਜੰਗ ਜਾਈਦਾ ਹੁੰਦਾ ਫਿਰ ਹਾਵੀ ਰਹੀਦਾ ਹੁੰਦਾ ਮਰਨ ਨਹੀਂ ਜਾਈਦਾ ਮਾਰਨ ਜਾਈਦਾ ਇਹ ਕਹਿੰਦਾ ਜਿਹੜਾ ਮਰਨ ਜਾਂਦਾ ਉਹਨੇ ਮਰਨਾ ਹੀ ਜਾ ਕੇ ਮਰਨ ਜਾਓ ਮਨ ਕਿਉਂ ਜਾਣਾ ਨਿਸ਼ਚੇ ਕਰ ਆਪਣੀ ਜੀਤ ਕਰੂ ਇਹ ਪੜਾਈ ਹੈ ਇਸ ਨਿਸ਼ਚੇ ਨਾਲ ਜਾਣਾ ਜੇ ਤਪੜੀ ਹੋਊਗੀ ਮੈਂ ਮਾਰ ਕੇ ਆਊਗਾ ਕਿ ਪਹਿਲਾਂ ਹੀ ਰੋਂਦਾ ਜਾਂਦਾ ਬਰੇ ਦੀਆਂ ਖਬਰਾਂ ਲਿਆਊਗਾ ਹੋਰ ਕੀ ਕਰੂਗਾ ਇਹ ਜਾਂਦਾ ਹੀ ਮਰਨਾ ਉਹਨੇ ਮਾਰਨਾ ਕੀ ਹੈ ਪੜਾਈ ਇਹ ਪੜਾਈ ਸੀ ਨਿਸ਼ਚੈ ਕਰ ਆਪਣੀ ਜੀਤ ਕਰੂ ਇਹ ਸਿਰਤਾ ਨਾਲ ਜਾਊਗਾ ਕਿ ਜਿੱਤ ਕੇ ਆਉਣੀ ਹੈ ਜੰਗ ਤਾਂ ਹੀ ਬਸ ਰਗੜਾ ਅਸਰ ਲਾਇਆ ਵੱਢ ਕੇ ਐਵੇਂ ਲੈ ਰਿਚਾ ਕਰਕੇ ਗਏ ਤੇ ਸਿਰ ਲੈ ਕੇ ਆਉਣ ਕਿ ਵਿਸ਼ਵਾਸ ਨਾਲ ਗਏ ਤੇ ਸਿਰ ਲੈ ਕੇ ਆਉਣ ਹੈ ਦ੍ਰਿੜਤਾ ਜਿਹੜੀ ਹੈ ਮਨ ਦੀ ਦ੍ਰਿੜਤਾ ਹੈ ਚੇਤਾ ਵੀ ਹੈ ਜਦੋਂ ਮਨ ਦ੍ਰਿੜਤਾ ਛੱਡ ਗਿਆ ਗਿਆ ਨਾ ਨਿਵੇ ਨਿਵੇ ਦ੍ਰਿੜਤਾ ਨਾ ਛੱਡੇ ਨਾ ਹੁਣ ਸੰਚਰਾ ਨਾ ਦੁਸ਼ਮਣ ਤੇਰੇ ਖਿਲਾਫ ਇਕੱਠਾ ਹੋਵੇ ਫਿਰ ਕਵੇਂ ਛੁੜ ਇਕੱਠਾ ਹੋ ਜੂਗਾ ਜਾਊਗਾ ਦੁਸ਼ਮਣ ਇਕੱਠਾ ਤੇਰੇ ਖਿਲਾਫ ਜਦ ਹੋਊਗਾ ਜਦ ਤੇਰੀ ਦ੍ਰਿੜਤਾ ਕਮਜ਼ੋਰ ਹੋ ਜੂਗੀ ਤੇਰੇ ਖਿਲਾਫ ਵਾਲੇ ਜਦ ਇਕੱਠੇ ਹੋਣਗੇ ਜਦ ਤੇਰੇ ਚ ਕਮਜ਼ੋਰੀ ਦੇਖ ਲੈਣਗੇ ਕਮਜ਼ੋਰੀ ਆ ਜੂਗੀ ਕਿਸੇ ਕਿਸੇ ਪਾਸੇ ਤੇ ਕੋਈ ਭੈ ਬੜ ਜੂਗੀ ਕਿਸੇ ਪਾਸੇ ਤੇ ਤਾਂ ਵਕਾਰ ਬੰਦਾ ਹੌਸਲਾ ਉਹ ਉਹਨੂੰ ਝਾਕਣ ਦਾ ਇਹਨਾਂ ਦਾ ਤਾਂ ਹੌਸਲਾ ਨਹੀਂ ਪੈਂਦਾ ਝਾਕਣ ਦਾ ਜਦ ਤੇਰੀ ਅੱਖ ਦੇ ਵਿੱਚ ਭੈ ਦੀ ਕਣ ਦੇਖ ਲੈਣਗੇ ਨਾ ਉਹ ਫਿਰ ਉਹਦਾ ਹੌਸਲਾ ਹੋ ਤਨ ਜਨਮ ਤਾਹੀ ਕੋ ਗਣਾ ਤਨ ਜਨਮ ਤਾਹੀ ਕੋ ਗਣਾ ਉਹਦਾ ਜਨਮ ਤਾਂ ਹੈ ਇਹ ਸੰਸਾਰੀ ਜਨਮ ਦੀ ਗੱਲ ਹੈ ਨਿਰਾਕਾਰੀ ਜਨਮ ਦੀ ਗੱਲ ਨਹੀਂ ਹੈ ਉਹਦਾ ਜਨਮ ਹੋਇਆ ਸੰਸਾਰ ਦੇ ਵਿੱਚ ਧਨ ਗਿਣਿਆ ਜਾਊਗਾ ਗਿਣਿਆ ਜਾਣਾ ਚਾਹੀਦਾ ਮਾਰਾ ਇੱਕ ਹੈ ਤਾਂ ਜਾਏ ਇੱਕ ਨੂੰ ਮਾਰੇ ਬਸ ਬਾਕੀ ਸਭ ਛੱਡ ਜਾਂਦੇ ਨੇ ਹੁਣ ਇਹ ਇੱਕ ਨੂੰ ਕਿਹਨੂੰ ਮਾਰੇ ਉੱਥੇ ਪੰਜ ਵਕਾਰ ਨੇ ਪੰਜਾਂ ਚੋਂ ਸਭ ਤੋਂ ਕਮਜ਼ੋਰ ਨੂੰ ਪਹਿਲਾਂ ਮਾਰਨਾ ਸ਼ੁਰੂ ਕੀਤਾ ਉਹਨੇ ਨੰਬਰ ਰੱਖੇ ਹੋਏ ਨੇ ਉਹਨਾਂ ਨੇ ਪਹਿਲਾਂ ਦੁੱਬਰ ਵਾਰ ਮਾਰਦੇ ਮਾਰਦੇ ਪਹਿਲਾਂ ਹੀ ਨਹੀਂ ਮਰਿਆ ਕਿਸੇ ਤੋਂ ਕਾਮਨਾ ਨਹੀਂ ਮਰੀ ਕਾਮ ਦਾ ਅਰਥ ਕਾਮਨਾ ਜੋਗੀ ਕਾਮਨਾ ਮਾਰ ਰਹੇ ਇਹ ਨਹੀਂ ਮਰੀ ਕਿਸੇ ਤੋਂ ਅਗਰ ਤੱਕ ਅੱਕ ਕੇ ਇਹ ਕਹਤਾ ਹੈ ਨਕਤੀ ਹੈ ਮਰਨ ਵਾਲੀ ਹੈ ਉਹ ਹੀ ਨਹੀਂ ਕੱਲ ਵਾਲੀ ਗੱਲ ਆ ਗਈ ਨਕਸੀ ਵਾਲੀ ਨਹੀਂ ਕੱਟੀ ਜਾ ਸਕਦੀ ਕਲਪਨਾ ਜਿੰਨਾ ਚਿਰ ਸਰੀਰ ਹੈ ਸਰੀਰ ਦੀ ਇੱਛਾ ਰਹੂਗੀ ਵਿਦਵਾਨਾਂ ਦੀ ਗੱਲ ਸੀ ਦਲੀਲ ਦਿੱਤੀ ਉਹਨਾਂ ਸਰੀਰ ਦੀ ਇੱਛਾ ਰਹੂਗੀ ਸਰੀਰ ਦੀ ਲੋੜ ਰਹੂਗੀ ਇਹ ਤਾਂ ਗੱਲ ਠੀਕ ਹੈ ਉਹਦੀ ਪਰ ਸਰੀਰ ਦੀ ਲੋੜ ਜਿਹੜੇ ਸਰੀਰ ਦਿੱਤਾ ਹੈ ਹਾਂ ਲੋੜਾ ਵੀ ਉਹਨੇ ਪੈਦਾ ਕੀਤੀ ਉਹਨੇ ਉਹਦੇ ਜੋ ਮੈਂ ਕਿਉਂ ਨਹੀਂ ਛੱਡ ਦਿੱਤੀ ਮੁਸਲਮਾਨ ਵੀ ਸਿਆਣੇ ਨੇ ਕਹਿੰਦੇ ਰੋਜ਼ੀ ਦਾ ਜਿਹੜਾ ਠੇਕਾ ਹੈ ਖੁਦਾ ਨਾਲ ਲਿਆ ਹੈ ਵਾਅਦਾ ਕੀਤਾ ਹੋਇਆ ਖੁਦਾ ਨਾਲ ਰੋਜ਼ੀ ਉਹਨਾਂ ਦੇਣੀ ਤੈਂ ਕੰਮ ਕਰਨਾ ਰਿਜ਼ਕ ਉਹਨੇ ਦੇਣਾ ਰੋਜ਼ੀ ਤੈਂ ਕਰਦੀ ਉਹ ਰੋਜ਼ੀ ਉਹ ਰਿਜ ਕਰ ਮੈਂ ਪਹਿਲਾਂ ਸ਼ਾਇਦ ਤੂੰ ਗਲਤ ਕਹਿ ਗਿਆ ਨਾ ਰੋਜ਼ੀ ਰੋਜ਼ੀ ਦਾ ਮਤਲਬ ਹੈ ਅਸੀਂ ਜੋ ਕਰਨਾ ਕਰਮ ਕਰਨਾ ਜੋ ਸਾਨੂੰ ਮਿਲਣਾ ਰਿਜਕ ਰਿਜਕ ਉਹਨੇ ਦੇਣਾ ਰੋਜ਼ੀ ਅਸੀਂ ਕਰਦੀ ਰੋਜ਼ੀ ਮੁਹੱਈਆ ਉਹਨੇ ਕਰਾਉਣੀ ਮੁਹੱਈਆ ਉਹਨੇ ਕਰਾਉਣੀ ਹੈ ਕਰਨੀ ਅਸੀਂ ਹੈ ਰਿਜਕ ਉਹਦੇ ਚੋਂ ਦੇ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ ਕੀ ਹੁਣ ਵਿਸ਼ਵਾਸ ਨਾਲ ਚੱਲੀ ਜਾਓ ਇਹਨਾਂ ਆਪ ਇੰਨੀ ਪੜਾਈ ਹੋ ਪਰ ਇਹ ਤੇ ਮੁਸਲਮਾਨ ਦ੍ਰਿੜ ਮੁਸਲਮਾਨ ਘੱਟ ਡੋਲਦਾ ਸਿੱਖ ਸਭ ਤੋਂ ਜ਼ਿਆਦਾ ਡੋਲਦਾ ਹੈ ਜਿਹਨੂੰ ਸਭ ਤੋਂ ਘੱਟ ਡੋਲਣਾ ਚਾਹੀਦਾ ਸਭ ਤੋਂ ਜ਼ਿਆਦਾ ਸਿੱਖ ਡੋਲਦਾ ਤੂੰ ਤਾਂ ਘਰ ਪਹਿਲਾਂ ਵੀ ਡੋਲਦਾ ਸੀ ਹੁਣ ਵੀ ਡੋਲਦਾ ਉਹ ਤਾਂ ਡੋਲੇ ਪਰ ਅਸੀਂ ਕਾਹਦੇ ਜ਼ਿਆਦਾ ਡੋਲਦੇ ਹਾਂ ਮੁਸਲਮਾਨਾਂ ਤੋਂ ਘੱਟ ਸਾਨੂੰ ਡੋਲਣਾ ਚਾਹੀਦਾ ਪਰ ਇਹ ਪੜਾਈ ਨਹੀਂ ਰਹੀ ਡੋਲਦਾ ਕਿਉਂ ਸਵਾਲ ਹੈ ਜੋ ਸਾਨੂੰ ਪੜਾਈ ਕਰਾਈ ਸੀ ਉਹ ਪੜਾਈ ਉਲਟਾ ਲਈ ਅਸੀਂ ਸੋ ਡੋਲਣ ਤੇ ਰੱਖੋ ਪ੍ਰਭੂ ਕਿਹਾ ਸੀ ਅਸੀਂ ਉਹਨੂੰ ਕਾਬਲ ਪੂਰੀ ਕਰਨ ਦੀ ਅਰਦਾਸ ਕਰਦੇ ਗੁਰਦਾਰੇ ਪੜਾਈ ਤਾਂ ਉਲਟਾ ਲਈ ਗੁਰੂ ਕਾਗਨਾ ਆਪੇ ਪਰਮੇਸ਼ਰ ਪੂਰੀਆਂ ਕਰਦਾ ਰਹੋ ਤੁਸੀਂ ਗੁਰੂ ਨਾਲ ਜੁੜੋ ਤੁਸੀਂ ਸੰਤੋਖ ਧਾਰਨ ਕਰੋ ਭਰੋਸਾ ਰੱਖੋ ਆਪੇ ਹੋਊਗਾ ਸਭ ਕੁਝ ਦੀ ਬਜਾਏ ਹੋਰ ਕੁਝ ਕਰ ਲਿਆ ਇਹ ਉਪਦੇਸ਼ ਦਿੱਤਾ ਜਦ ਕਿ ਮੁਸਲਮਾਨ ਇਹ ਉਪਦੇਸ਼ ਦਿੱਤੇ ਕੰਮ ਕਰੋ ਕੋਈ ਕਹਿੰਦਾ ਨਹੀਂ ਨਾ ਕਰੋ ਹੱਥ ਪੈਰ ਦਾ ਕੰਮ ਕਰੋ ਪਰ ਚਿੱਤ ਵਿੱਚ ਇਹ ਤਾਂ ਲਖੋ ਵੀ ਮੈਂ ਸਿਰਫ ਕੰਮ ਕਰ ਨਹੀਂ ਆਇਆ ਕੰਮ ਸਰੀਰ ਵਾਸਤੇ ਕਰਦਾ ਕੰਮ ਬੱਚਿਆਂ ਵਾਸਤੇ ਵੀ ਕਰਦਾ ਸੰਸਾਰ ਵਾਸਤੇ ਸੰਸਾਰੀ ਕੰਮ ਕਰਦਾ ਸੰਸਾਰ ਕੀ ਕੀਤਾ ਹੋਇਆ ਇੱਥੇ ਰਹਿ ਜਾਣਾ ਮੈਂ ਆਪਣੇ ਵਾਸਤੇ ਕੀ ਕਰਦਾ ਸੰਸਾਰ ਦੇ ਕੰਮ ਅਵਰ ਕਾਜ ਨੇ ਅਵਰ ਕਾਜ ਤੇਰੇ ਕਿਤੇ ਨਾ ਮੇਰੇ ਕੰਮ ਨਹੀਂ ਹੋਣੇ ਮੈਂ ਕੀ ਕਰਨਾ ਮੈਂ ਸ਼ਬਦ ਵਿਚਾਰ ਕਰਨਾ ਮੈਂ ਗੁਰਬਾਣੀ ਤੇ ਵਿਚਾਰ ਕਰਨਾ ਇਸ ਸਾਈਡ ਤੇ ਰੱਖੇ ਨਾਲ ਦੀ ਨਾਲ ਕੀਤਾ ਜਾ ਸਕਦਾ ਕੰਮ ਤੇ ਹਰ ਵਕਤ ਇਹ ਕੰਮ ਕੀਤਾ ਜਾ ਸਕਦਾ ਇਹ ਗੱਲ ਕਿਤੇ ਰੱਖੀ ਜਾ ਸਕਦੀ ਹੈ ਹੋਰ ਅਸੀਂ ਇਹਦੀ ਕਲਪਨਾ ਕਰਦੇ ਹਾਂ ਤਾਣੇ ਬਾਣੇ ਬੁੜਦੇ ਸੀ ਇਹ ਇਹਦੀ ਉਹ ਤਾਣੇ ਬਾਣੇ ਬੁੜਦੇ ਵੱਜੀ ਇਹ ਤਰੀਏ ਤਾਣੇ ਵਾਲੇ ਬੁੱਢੂ ਤੇ ਬਚੀ ਗਈ ਸੀ ਕਿਉਂਕਿ ਇਹ ਅਸੀਂ ਸ਼ੁਰੂ ਨਹੀਂ ਕੀਤਾ ਤਾਣੇ ਬਣੇ ਤੇ ਸੀ ਬਚ ਨਹੀਂ ਸਕਦੇ ਉਹਨਾਂ ਡਿਪਰੈਸ਼ਨ ਹੋ ਜਾਂਦਾ ਚਿੰਤਾ ਮੁਕਤ ਚਿੰਤਾ ਨਹੀਂ ਹੁੰਦੀ ਸੋਚੀ ਜਾਂਦੇ ਡਿਪਰੈਸ਼ਨ ਚਲੇ ਜਾਂਦੇ ਆ ਕਿਉਂ ਹੋ ਗਿਆ ਪਾਣਾ ਸੀ ਹੋ ਗਿਆ ਕਿਸੇ ਨੇ ਨਹੀਂ ਕੀਤਾ ਕੱਲ ਨੂੰ ਖਬਰਾਂ ਚੰਗਾ ਹੋ ਜਾਣਾ ਅੱਜ ਚੰਗਾ ਹੋ ਗਿਆ ਕੋਈ ਗੱਲ ਨਹੀਂ ਕੱਲ ਨੂੰ ਜੇ ਮਾੜਾ ਹੋ ਗਿਆ ਕੋਈ ਪਤਾ ਨਹੀਂ ਕਿਹੜੇ ਵੇਲੇ ਆਇਆ ਪੈਸਾ ਕਿਹੜੇ ਵੇਲੇ ਚਲੇ ਜਾਣਾ ਇਹ ਜੋ ਆਇਆ ਜੇ ਤਾਂ ਮੇਰਾ ਤਾਂ ਦਾ ਜਾਣ ਵੇਲੇ ਬਹੁਤ ਬੜਾ ਝਟਕਾ ਲੱਗੂਗਾ ਜੇ ਮੇਰਾ ਨਹੀਂ ਹੈਗਾ ਝਟਕਾ ਕਾਹਦਾ ਮਾਨਾ ਚੀਰ ਜਿਆਦਾ ਆ ਗਿਆ ਤਾਂ ਜਮੇ ਸਮਾਂ ਫੇਰ ਰੱਖੀ ਦਾ ਖਾਣਾ ਤਾਂ ਉਹਨਾਂ ਹੀ ਹੈ ਦਬੜਾ ਤੇ ਸੀਗਾ ਜੋ ਖਰਚੇ ਔਰ ਖਾਏ ਉਹਨੇ ਦਬੜਾ ਸਾਡਾ ਨਾ ਖਰਚ ਖਾ ਲਿਆ ਬਾਕੀ ਕੀ ਦਾ ਬਾਕੀ ਦਾ ਵੀ ਸ਼ਾਇਦ ਹੈ ਬਾਕੀ ਦਾ ਵੀ ਸ਼ਾਇਦ ਹੈ ਮਾਰੇ ਇੱਕ ਤਾਂ ਜਾਇ ਘਣ ਮਾਰੇ ਇੱਕ ਉਹ ਕਹਿੰਦੇ ਸੀ ਪੰਜ ਵਿਕਾਰਾਂ ਨੂੰ ਮਾਰਦੇ ਕਾਮਨਾ ਦੀ ਮਾਰ ਹੋਈ ਪਰ ਅਸੀਂ ਇੱਕੋ ਮਾਰਨਾ ਸਾਰੇ ਮਾਰਦੇ ਕਹਿੰਦਾ ਬੁਰੇ ਨੂੰ ਨਹੀਂ ਮਾਰਨਾ ਬੁਰੇ ਦੀ ਮਾਂ ਨੂੰ ਮਾਰ ਦੇ ਬੁਰੇ ਹੋਰ ਬਹੁਤ ਨੇ ਪੰਜੇ ਵੀ ਬੁਰੇ ਔਗਣ ਪੰਜੇ ਨਹੀਂ ਆਣ ਜਿੱਤਾ ਸੂਤ ਸਾਗਰ ਨੀਰ ਭਰਿਆ ਤੇ ਤੇ ਔਗਣ ਮਾਰੇ ਜਿੰਨਾ ਜਰ ਮਾਂ ਜਿਉਂਦੀ ਹੈ ਇਹਨਾਂ ਦੀ ਔਲਾਦ ਵਧੀ ਜਾਂਦੀ ਹੈ ਉਹ ਕਹਿੰਦੇ ਨੇ ਪੰਜ ਦੇ ਗੁਰਬਾਣੀ ਤਾਂ ਪੰਜ ਬੰਦੀ ਨਹੀਂ ਹੈ ਕਹਿੰਦੇ ਜਿੱਤਾ ਸੂਤ ਸਾਗਰ ਨੀਰ ਭਰਿਆ ਤੇ ਤੇ ਉਹ ਮਾਰੇ ਜਿਹੜੀ ਈਰਖ ਹੈ ਦੁਏਸ਼ ਹੈ ਇਹ ਤਾਂ ਬੰਜਾ ਚਾਹੀਦੀ ਫਿਰ ਈਰਖਾ ਦੇ ਨਾਲ ਉਹ ਤਾਂ ਹੀ ਆਇਆ ਅਸੀਂ ਤਾਂ ਚਲੋ 5 25 ਛੱਡ ਕੇ ਸੁਬਤ ਸਾਧਰ ਹੀ ਇਹ ਦੀ ਗੱਲ ਔਕੜ ਕਰਨੇ ਕਹਿੰਦੇ ਨੇ ਜਿੱਤਾ ਸੁਬਤ ਸਾਧਰ ਨਿਰਭਰ ਇਹਨੇ ਨੇ ਤੇ ਤੇ ਉਗਲ ਹਮਾਰੇ ਦਇਆ ਕਰੋ ਕੁਛ ਮੇਰਾ ਬਾਬੋ ਡੁੱਬਦੇ ਪੱਥਰ ਤਾਰ ਚਲੋ ਪੱਜਾ ਦੀ ਕੀ ਗੱਲ ਜਿੱਥੋਂ ਸਾਰੇ ਪੈਦਾ ਹੁੰਦੇ ਨੇ ਉਹ ਉਹ ਰਸਤਾ ਕਿਉਂ ਨਾ ਬੰਦ ਕਰ ਦਈਏ ਕਿਤੋਂ ਪਹਾੜੇ ਤੋਂ ਟੁੱਟ ਰਿਹਾ ਪਾਣੀ ਕੀ ਕੀ ਨੁਕਸਾਨ ਹੋ ਰਿਹਾ ਸਾਡਾ ਉਹ ਕੱਲੀ ਕੱਲੀ ਚੀਜ਼ ਨੂੰ ਬਚਾਉਣ ਨੂੰ ਉਹ ਬੰਦੇ ਨੂੰ ਕਰਦੀ ਉਸੇ ਜਿੱਥੇ ਟੁੱਟ ਰਿਹਾ ਕੱਲੀ ਕੱਲੀ ਚੀਜ਼ ਨੂੰ ਬਚਾਉਣ ਵਾਸਤੇ ਜਿੱਥੋਂ ਟੁੱਟ ਰਿਹਾ ਉੱਥੇ ਬੰਦ ਕਰ ਦਈਏ ਟੁੱਟ ਕਿੱਥੋਂ ਰਿਹਾ ਸਵਾਲ ਇਹ ਭਰਮ ਇਹਨਾਂ ਦੀ ਜਾੜਾ ਸਾਰਿਆਂ ਦੀ ਅਸਲ 'ਚ ਬਕਾਰ ਦੀ ਬਕਾਰ ਛੇੜ ਪੰਜ ਤਾਂ ਇਹ ਪੈਦਾ ਹੁੰਦੇ ਨੇ ਸਰੀਰ ਦੇ ਨਾਲ ਸਰੀਰ ਦੇ ਨਾਲ ਇਹ ਪੁੱਜੇ ਛੁੱਟ ਜਾਂਦੇ ਭਰਮ ਜਿਹੜਾ ਹੈਗਾ ਇਹ ਹਮੇਸ਼ਾ ਨਾਲੇ ਰਹਿੰਦਾ ਫੁੱਲੋ ਆਂਡਾ ਬਰੇ ਪਿਆ ਪਰਦਾ ਜਿਹੜਾ ਬ੍ਰਹਮ ਅੰਡਰ ਲਫ਼ਜ਼ ਹੈ ਬ੍ਰਹਮੰਡ ਚੇਤਨ ਬ੍ਰਹਮ ਅੰਡ ਨਮਸਕਾਰ ਕਰਦੇ ਨੇ ਤੈਨੂੰ ਸਾਰੇ ਕਿ ਆਊਗਾ ਇਸੇ ਗੌੜੀ ਰਾਗ ਦੇ ਵਿੱਚ ਹੈਗਾ ਬ੍ਰਹਮੰਡ ਨਮਸਕਾਰ ਕਰਦੇ ਨੇ ਤੈਨੂੰ ਨਮਸਕਾਰ ਦਾ ਚੇਤਨ ਕਰਦਾ ਹੁੰਦਾ ਹੈ ਚੇਤਨ ਕਰਦਾ ਹੁੰਦਾ ਹੈ ਜੜ ਕੇ ਮੈਂ ਕਰ ਦੂ ਜਿਹੜੇ ਤਾਰੇ ਦੇ ਰਿਸ਼ੀ ਦੇ ਰਿਸ਼ੀ ਕੇ ਹੈ ਜਿਹਦੇ ਨੂੰ ਉਹ ਰਿਸ਼ੀ ਜਿਹੜਾ ਲਫ਼ਜ਼ ਹੈ ਜਾਂ ਚੰਦਰਮਾ ਜਿਹੜਾ ਲਫ਼ਜ਼ ਆਇਆ ਦੇਵਤੇ ਲਫ਼ਜ਼ ਆਏ ਸੂਰਜ ਲਫ਼ਜ਼ ਆਇਆ ਸੂਰਜ ਜਿਹੜਾ ਕੋਈ ਪੂਰਨ ਪੂਰਨ ਗਿਆਨ ਯਾਨੀ ਪੂਰਨ ਗਿਆਨਵਾਨ ਹੈ ਜਿਹੜਾ ਪੂਰੀ ਬੁੱਧ ਵਾਲਾ ਸੂਰਜ ਹੈ ਜਿਹਦੀ ਬੁੱਧ ਸੂਰਜ ਨੂੰ ਪ੍ਰਗਟ ਕਰਨ ਵਾਲੀ ਹੈ ਜਿਹਨੂੰ ਕਬਜ਼ ਜਿਹੜਾ ਸੰਤੋਖੀ ਕਹ ਲੋ ਪੂਰਾ ਸੰਤੋਖੀ ਹੈ ਜਿਹੜਾ ਪੂਰਾ ਸੰਤੋਖੀ ਹੈ ਮਾਇਆ ਤੋਂ ਬਚ ਸਕਦਾ ਹੈ ਮਾਇਆ ਤੋਂ ਬਚ ਗਿਆ ਜਿਹਨੇ ਲੜਾਈ ਸ਼ੁਰੂ ਕੀਤੀ ਹੈ ਗਾਹਾਂ ਵਾਲੀ ਉਸ ਵਿੱਚ ਪੂਰਨ ਪੁੱਟਿਆ ਪੂਰਾ ਚੰਦ ਆਕਾਸ਼ ਮਾਇਆ ਦੀ ਤਾਂ ਸਾਰੀ ਸਮਝ ਹੈ ਮਾਇਆ ਦਾ ਲਿਪਤ ਹੁੰਦਾ ਨਹੀਂ ਪਰ ਸ਼ਬਦ ਵਿੱਚ ਲੀਨ ਨਹੀਂ ਹੋਇਆ ਹੁਕਮ ਵਿੱਚ ਲੀਨ ਨਹੀਂ ਹੋਇਆ ਹੁਕਮ ਪ੍ਰਗਟ ਕਰਕੇ ਇੱਕ ਹੋ ਗਿਆ ਉਗਣਾ ਜੋ ਹੈ ਵਕਤ ਇੱਕ ਤਾਂ ਹੋ ਗਿਆ ਉਗਣਾ ਵਕਤ ਉਗਣ ਵਾਸਤੇ ਲੜਾਈ ਸ਼ੁਰੂ ਹੋਈ ਹੈ ਇੱਕ ਤਾਂ ਹੋ ਗਿਆ ਉਗਣਾ ਤਾਂ ਰਹਿ ਗਿਆ ਦੋ ਪਦਾਰਥ ਮਿਲ ਗਏ ਮੁਕਤ ਪਦਾਰਥ ਮਿਲ ਗਿਆ ਗਿਆਨ ਪਦਾਰਥ ਮਿਲ ਗਿਆ ਗਿਆਨ ਆ ਕਿ ਗਿਆਨ ਪਦਾਰਥ ਦਾ ਨਾਮ ਨਹੀਂ ਹੈ ਠੀਕ ਹੈ ਗਿਆਨ ਪਦਾਰਥ ਬਣ ਗਿਆ ਇਹ ਨਾਲ ਮੁਕਤੀ ਵੀ ਬਣ ਗਈ ਮੁਕਤੀ ਮਨ ਬਣ ਗਿਆ ਠੀਕ ਹੈ ਇੱਕ ਹੋ ਗਿਆ ਹੁਣ ਕਹਾ ਜਨ ਪਦਾਰਥ ਦੀ ਗੱਲ ਜਨ ਨਾਮ ਪਦਾਰਥ ਤੋਂ ਬਿਨਾਂ ਜਨ ਪਦਾਰਥ ਨਹੀਂ ਬਣਨਾ ਨਾ ਮਿਲੂ ਮਰਿਆ ਹੈ ਜਿਉਂਦਾ ਕਰ ਉਹ ਨਾ ਮਿਲੂ ਨਾਨਕ ਨਾਮ ਮਿਲੇ ਤਾਂ ਜੀਵ ਇਹ ਉਹ ਲੜਾਈ ਸ਼ੁਰੂ ਆ ਨਾਮ ਦੇ ਵਾਸਤੇ ਜਦੋਂ ਜਹਿਦ ਸ਼ੁਰੂ ਆ ਨਾਮ ਵਾਸਤੇ ਨਾਮ ਵਾਸਤੇ ਜਿਹੜੀ ਜਦੋਂ ਜਹਿਦ ਹੈ ਬੇਅੰਤ ਕਹਿ ਲੋ ਉਹ ਸ਼ੁਰੂ ਤਤਾ ਅਤਾਰ ਤਰੇ ਨਾ ਜਾਈ ਮਾਰਾ ਇੱਕ ਤਾਂ ਜਾਇ ਕਣੇ ਅਸੀਂ ਭਰਮ ਦਾ ਨਾਸ ਕਰਨਾ ਸਿਰਫ ਕੁਛ ਨਹੀਂ ਕਰਨਾ ਨਾਸ ਘਰ ਛੱਡ ਕੇ ਤਾਂ ਹੀ ਗਏ ਸਿੱਖ ਕਿ ਇਸ ਨੂੰ ਠੀਕ ਬਦੇ ਜਤੀ ਸਦਾਏ ਜੁਗਤ ਨ ਜਾਣੇ ਛੱਡ ਬਹਿ ਘਰ ਬਾਤ ਸਿਰਫ ਅਸੀਂ ਭਰਮ ਦਾ ਨਾਸ ਕਰਨਾ ਗੁਰਬਾਣੀ ਦਾ ਇੱਕ ਮਾਰਾ ਇੱਕ ਤਾਜਾ ਇਹ ਤਾਂ ਸਾਰੇ ਭੱਜ ਜਾਂਦੇ ਨੇ ਰਾਜਾ ਮਾਰਨਾ ਫੌਜ ਸਾਰੀ ਸਰੈਂਡਰ ਕਰ ਜਾਂਦੀ ਹੈ ਧੂਪ ਬਿਨਾ ਕਰੇ ਕੌਣ ਲੜਾਈ ਤਾਰਾ ਦਾ ਮਾਰਿਆ ਦੋ ਸੁਪਾਸ਼ਾ ਗਵਾਲੀਅਰ ਦੇ ਕਿਲੇ ਤੇ ਖੜ ਕੇ ਆਪਣੇ ਆਗਰੇ ਤੇ ਦੋ ਭਰਾ ਲੜਦੇ ਨੇ ਤਾਰਾ ਜ਼ਮ ਇੱਕ ਬਹਾਦਰ ਸ਼ਾਹ ਫੌਜ ਦਾ ਸਰੂਪ ਕਰ ਲਈ ਤਾਰਾ ਦਾ ਬਾਤਾ ਬਸ ਲੜਾਈ ਜਤਰੀ ਉਹਦੀ ਫੌਜ ਤਾਂ ਸਾਡੀ ਫੌਜ ਬਣ ਗਈ ਆਪਣੀ ਉਹ ਫੌਜ ਮਾਰਦੀ ਆਪਣੇ ਅਫਸਰ ਮਾਰਦੇ ਨੇ ਆਪਣੇ ਜਿਹੜੇ ਨੇ ਜਵਾਨ ਮਾਰਦੇ ਨੇ ਬਹਾਦਰ ਮਾਰਦੇ ਨੇ ਕਿਉਂ ਕਰਦੇ ਇਹਨਾਂ ਤੋਂ ਕੰਮ ਲੈਣਾ ਲਾਲਚ ਨਹੀਂ ਮਾਰਨਾ ਲਾਲਚ ਵਾਲਾ ਬਣਨਾ ਨਹੀਂ ਪੜਨਾ ਲਾਲਚ ਮਾਇਆ ਦੀ ਜਗ੍ਹਾ ਨਾਮ ਦਾ ਕਰਨਾ ਉਹ ਤਾਂ ਕੰਮ ਲੈਣ ਇਹ ਲਾਲਚ ਹੈ ਗੁਣ ਤਉ ਚਰੂ ਕਹਿੰਦੇ ਇਦਾਂ ਦਾ ਲਾਲਚ ਕਰ ਕਾਮਨਾ ਵੀ ਨਾਮ ਦੀ ਕਾਮਨਾ ਨਾਮ ਦੀ ਕਰ ਸਾਵਣ ਸਰਸੀ ਕਾਵੜੀ ਚਰਨ ਕਮਲ ਸੋ ਔਰ ਬਰਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਉਹਨਾਂ ਨੂੰ ਇੱਧਰ ਲਾ ਦੇ ਕਾਨੂੰਨ ਨਾਮ ਨਹੀਂ ਕਰਦਾ ਉਹਨਾਂ ਤੇ ਕੰਮ ਲੈਣੇ ਬੰਦੇ ਥੋੜੀ ਮਾਰਨੇ ਨੇ ਉਹਦੀ ਫੌਜ ਤੋਂ ਕੰਮ ਲੈਣਾ ਆਪਣਾ ਕਨਵਰਟ ਕਰ ਦੇਣਾ ਜਿਹੜੇ ਵਿਰੋਧੀ ਸੀ ਜਦ ਆਪਣੇ ਅਧੀਨ ਹੋ ਗਏ ਉਹ ਕੰਮ ਕਰਨਗੇ ਉਹ ਤਾਂ ਕੰਮ ਲੈਣੇ ਸੱਤਾ ਅਤਰ ਤਰਿਓ ਨਹਿ ਜਾਈ ਸੱਤਾ ਅਤਰ ਹੁਣ ਇੱਥੇ ਗੁਰ ਪ੍ਰਸਾਦ ਭਰਮ ਦਾ ਨਾਸ ਗੁਰਬਾਣੀ ਦੀ ਕੀ ਹੋ ਰਿਹਾ ਕੋਈ ਜਪ ਕੋਈ ਤਪ ਕੋਈ ਪੂਜਾ ਕੁਝ ਨਹੀਂ ਹੋ ਰਿਹਾ ਸਿਰਫ ਕੀ ਹੈ ਗਿਆਨ ਗਿਆਨ ਨਾਲ ਭਰ ਜਾਊਗਾ ਬਾਰਾ ਇੱਕ ਹੈ ਤਾਂ ਜਾਣ ਘੜੇ ਸਿਰਫ ਭਰਮ ਦਾ ਇਲਾਜ ਕਰ ਲੋ ਬਾਕੀ ਕਿਸੇ ਸਾਰੇ ਆਪੇ ਤਾਂ ਜਾਣਗੇ ਕੀ ਤਾਂ ਜਾਣਗੇ ਆਪਣਾ ਸੁਭਾਅ ਤਾਂ ਜਾਣਗੇ ਤੁਹਾਡਾ ਵਿਰੋਧ ਤਾਂ ਜਾਣਗੇ ਜਿਹੜਾ ਤੁਹਾਡਾ ਵਿਰੋਧ ਕਰਦੇ ਨੇ ਨਾ ਰਾਹ ਦੇ ਵਿੱਚ ਰਕਾਵਟਾਂ ਪਾਉਂਦੇ ਨੇ ਇਹ ਤਜ ਕੇ ਤੁਹਾਡਾ ਸਮਾਨ ਢੋਲ ਜੋ ਫਿਰ ਸਹਿਯੋਗੀ ਬਣ ਸਹਿਯੋਗੀ ਬਣ ਸਹਿਯੋਗ ਬਣ ਕੇ ਚੱਲਣਗੇ ਤਤਾ ਅਤਾਰ ਤਰਿਓ ਨਹਿ ਜਾਈ ਤਾਂ ਕਹਿੰਦੇ ਮਾਇਆ ਭਗਤਾ ਦੀ ਦਾਸੀ ਮਾਇਆ ਦੇ ਜਿਹੜੇ ਇਹ ਸਾਰੇ ਨੇ ਕੁੱਤੇ ਮਿਲੇ ਮਾਇਆ ਦੇ ਚੱਲੇ ਨੇ ਆਪਣੇ ਦਾ ਸਿਤਾਸ ਨੇ